ਉਹ ਹਾਂ ਵੀ ਕਿਵੇਂ ਚੱਲੀ ਜਾਂਦੇ ਫਿਰ ਕਚੈਰੀ ਭੱਜੀ ਫਿਰਦੀ ਐ ਫੁੱਲ ਰੌਣਕਾਂ ਜੱਟਾਂ ਨੇ ਪੂਰਾ ਮੇਲਾ ਲਾਇਆ ਹੋਇਆ ਕਚੈਰੀਆਂ 'ਚ ਭਾਈ ਇਹ ਅੰਬੈਸਟਰ ਜੋ ਕੌਣ ਉਤਰ ਰਿਹਾ ਹੈ ਜੱਜ ਆ ਬੜਾ ਕੱਬਾ ਜੱਜ ਪਿਛਲੇ ਸਾਲ 10 ਫਾਂਸੀ ਦੇ ਹੁਕਮ ਸੁਣਾਏ ਨੇ ਇਹਨੇ ਲੋਕੀ ਲੱਖਾਂ ਰੁਪਇਆ ਇਸੇ ਗੱਲ ਤੇ ਫੂਕ ਦਿੰਦੇ ਨੇ ਵੀ ਕੇਸ ਇਸ ਜੱਜ ਕੋਲ ਨਾ ਲੱਗੇ ਵੱਡੇ ਵੱਡੇ ਵਕੀਲਾਂ ਦੀ ਜੀਬ ਗੁੰਗੀ ਕਰ ਦਿੰਦਾ ਤੇ ਵੱਡੇ ਵੱਡੇ ਮੁਜਰਮਾਂ ਦੇ ਪਹੁੰਚੇ ਗਿੱਲੇ ਭਾਈ ਆ ਮੰਗਰ ਬੈਂਡ ਜਿਹੀ ਚ ਕੌਣ ਤੁਰਿਆ ਫਿਰਦਾ ਪੁਲਿਸ ਵਾਲਾ ਵੀ ਨਾਲ ਉਹ ਬਾਈ ਇਹਦਾ ਤੈਨੂੰ ਹੱਥ ਮਾਰ ਰਿਹਾ ਉਹੀ ਤਾਂ ਬਿੱਲਾ ਹੈ ਆਪਣਾ ਚੋਰੀ ਚਕਾਰੀ ਦਾ ਮਾਸਟਰ ਉਹ ਕਿਵੇਂ ਆ ਵੀ ਬਿੱਲਿਆ ਠੀਕ ਹੈ ਠੀਕ ਹੈ ਠੀਕ ਹੈ ਬਾਬੇ ਪੇਚੀ ਤੋਂ ਆ ਕੇ ਮਿਲਦੇ ਆ ਭਾਈ ਇਹ ਤਾਂ ਕੈਂਟਰ ਹੈ ਇਹ ਕੈਂਟਰ ਚੋਂ ਕੌਣ ਉੱਤਰ ਰਿਹਾ ਹੈ ਇਹ ਜਿਹੜਾ ਉੱਤਰ ਰਿਹਾ ਨਾ ਤਾਂ 17 ਬਹੁਤ ਚੜ ਰਿਹਾ ਹੈ ਇਹਨੇ ਤਿੰਨ ਚਾਰ ਮਰਡਰ ਕਰੇ ਨੇ ਦਿਨ ਦਿਹਾੜੇ ਤਰੀਕ ਪੁਕਤਣਾ ਹੈ ਭਾਈ ਆ ਤਿੰਨ ਚਾਰ ਬੱਸਾਂ ਕਿਵੇਂ ਚੜੀਆਂ ਫਿਰਦੇ ਨੇ ਇੱਕ ਦੂਜੇ ਤੇ ਯਾ ਇੰਨੀ ਸਕਿਉਰਟੀ ਕਚਹਿਰੀ 'ਚ ਮੈਂ ਵੀ ਪਹਿਲੀ ਵਾਰ ਦੇਖੀ ਹੈ ਆ ਯਾਰ ਮੀਡੀਆ ਵੀ ਬਹੁਤ ਭੱਜਿਆ ਫਿਰਦਾ ਉਹ ਬੱਲੇ ਬੱਲੇ ਬੱਲੇ ਭਾਈ ਇੰਨੀ ਪੁਲਿਸ ਓਏ ਹੁਣ ਆ ਕੌਣ ਆ ਗਿਆ ਸਾਲਿਆ ਤੈਨੂੰ ਪਤਾ ਨਹੀਂ ਸਿੱਧੂ ਐ ਸਿੱਧੂ ਮੂਸੇਵਾਲਾ ਉਹ ਬਾਈ ਇਹਨੇ ਕੀ ਕਰਤਾ ਇਹਨੇ ਤਾਂ ਬਹੁਤ ਵੱਡਾ ਜੁਰਮ ਕੀਤਾ ਜੱਜ ਤੋਂ ਲੈ ਕੇ ਕ੍ਰਿਮੀਨਲ ਤੱਕ ਤੇ ਕ੍ਰਿਮੀਨਲ ਤੋਂ ਲੈ ਕੇ ਜੱਜ ਤੱਕ ਸਾਰੇ ਇਹਨੂੰ ਸੁਣਦੇ ਨੇ ਇਹ ਤੋਂ ਵੱਡਾ ਕੋਈ ਹੋਰ ਜੁਰਮ ਹੋ ਸਕਦਾ